ਦੋਹਰਾ ਮਗਧ ਦੇਸ ਕੋ ਰਾਵ ਇੱਕ ਸਰਸ ਸਿੰਘ ਬੜ ਭਾਗ ਜਾ ਕੇ ਤਰਾਸੈ ਸੂਰ ਸਭ ਰਹੈ ਚਰਨ ਸੋ ਲਾਗੇ ਚਉਪਈ ਚੰਚਲ ਕੁਰ ਤਮਨ ਕੀ ਨਾਰੀ ਆਪ ਹਾਥ ਜਗਦੀਸ਼ ਸਵਾਰੀ ਅਪਰਮਾਨ ਤੇ ਪ੍ਰਭਾ ਬਿਰਾਜੈ ਜਨ ਰਾਤੀ ਪਤ ਕੀ ਪ੍ਰਿਆ ਸੋ ਰਾਜੈ ਅੜਿਲ ਏਕ ਰਾਵ ਕੋ ਪ੍ਰਿਤ ਅਧਿਕ ਸੁੰਦਰ ਹੁਤੋ ਇੱਕ ਦਿਨ ਤਾਹੇ ਬਿਲੋਕ ਗਈ ਰਾਣੀ ਸੋਤੋ ਤਾ ਦਿਨ ਤੇ ਸੋ ਕੁਮਾਰ ਰਹੀ ਉਰਝਾਇ ਕੈ ਹੋ ਕਰੋਰ ਜਤਨ ਕਰ ਤਾ ਕੋ ਲਿਓ ਬੁਲਾਇ ਕੈ ਜਵੈ ਕੁਾਰ ਤਿਨ ਲਖਿਓ ਸਜਨ ਕਰ ਆਇਓ ਚੰਚਲ ਕੁਾਰੀ ਬਚਨ ਇਹ ਭਾਂਤ ਸੁਨਾਇਓ ਕਾਮ ਭੋਗ ਮੋਇ ਸਾਥ ਕਰੋ ਤੂੰ ਆਇ ਕਰ ਹੋ ਚਿਤ ਕੋ ਸਭ ਹੀ ਦੀਜੈ ਸੋਕ ਮਿਟਾਏ ਕਰ ਚਉਪਈ ਤਮਨ ਪੁਰਖੇ ਭਾਂਤ ਵਿਚਾਰੀ ਰਮਿਓ ਚਾਹਤ ਮੋਹ ਸੋ ਨਿਰਪਨਾਰੀ ਕਾਮ ਭੋਗ ਯਾਸੋ ਮੈਂ ਕਰਹੁ ਕੁੰਭੀ ਨਰਕ ਬੀਚ ਤਬ ਪਰਹੁ ਨਾਹੇ ਨਾਹੇ ਤਿਨ ਪੁਰਖ ਬਖਾਨੀ ਤੋਸੋ ਰਮਤ ਮੈਂ ਨਹੀਂ ਰਾਣੀ ਐਸੇ ਖਿਆਲ ਬਾਲ ਨਹਿ ਪਰਿਐ ਵੇਗ ਵਿਦਾਹਾਂ ਤੇ ਮੋਹ ਕਰੀਐ ਨਹੀਂ ਨਹੀਂ ਪਿਰਵਾ ਜਉ ਕਰੈ ਤਿਉ ਤਿਉ ਚਰਨ ਚੰਚਲਾ ਪਰੈ ਮੈਂ ਤੁਮਰੀ ਲਖ ਪ੍ਰਭਾ ਬਿਕਾਨੀ ਮਦਨ ਤਾਪ ਤੇ ਪਈ ਦੀਵਾਨੀ ਦੋਹਰਾ ਮੈਂ ਰਾਣੀ ਤੋਏ ਰੰਕ ਕੇ ਚਰਨ ਰਹੀ ਲਵਟਾਏ ਕਾਮ ਕੇਲ ਮੋਹ ਤਰਨ ਕਿਉ ਨਹਿ ਕਰਤ ਬਨਾਏ ਅੜਿਲ ਅਦਕ ਮੋਲ ਕੋ ਰਤਨ ਜੋ ਕਿਉ ਹੂੰ ਪਾਈਐ ਅਨਕ ਜਤਨ ਭੇ ਰਾਖ ਨ ਬ੍ਰਿਥਾ ਗਵਾਈਐ ਤਾਹੇ ਗਰੇ ਸੋ ਲਾਏ ਭਲੀ ਬਿਦ ਲੀਦੀਐ ਹੋ ਗ੍ਰਹਿ ਆਵਤ ਨਿਦ ਨਵੋ ਕਿਵਾਰ ਨ ਦੀਦੀਐ ਤੁਮਰੀ ਪ੍ਰਭਾ ਬਿਲੋਕ ਦੀਵਾਨੀ ਮੈਂ ਪਈ ਤਵਤੇ ਸਕਲ ਵਿਸਾਰ ਸਦਨ ਕੀ ਸੁਧ ਦਈ ਜੋਰ ਹਾਥ ਸਿਰ ਨਿਆਏ ਰਹੀ ਤਵ ਪਾਏ ਪਰ ਹੋ ਕਾਮ ਕੇਲ ਮੋਇ ਸਾਥ ਕਰੋ ਲਪਟਾਏ ਕਰ ਚਉਪਈ ਮੂਰਖ ਕਛੂ ਬਾਤ ਨਹਿ ਜਾਣੀ ਪਾਇਨ ਸੋ ਰਾਣੀ ਲਪਟਾਨੀ ਮਾਨ ਹੇਤ ਬਜ ਮਾਨ ਨਾ ਲਿਓ ਅਦਕ ਕੋਪ ਅਬਲਾ ਕੋ ਭਇਓ ਅੜਿਲ ਸੋਨ ਮੂਰਖ ਮੈਂ ਤੋ ਕੋ ਪ੍ਰਥਮ ਸੰਘਾਰ ਹੋ ਤਾ ਪਾਛੇ ਨਿਜ ਪੇਟ ਕਟਾਰੀ ਮਾਰ ਹੋ ਇਹ ਕੂਪ ਤਵ ਕਾਲ ਜਾਨ ਜੀ ਲੀਜੀਐ ਹੋ ਨਾ ਤਰ ਹਮ ਸੋ ਆਨ ਬੈ ਰਤ ਕੀ ਦੀਐ ਚਉਪਈ ਤਾ ਕੀ ਕਹੀ ਨਾ ਮੂਰਖ ਮਾਨੀ ਤਬ ਰਾਣੀ ਅਤ ਹਿਰਦੈ ਰਸਾਨੀ ਫਾਂਸ ਡਾਰ ਤਾ ਕਉ ਬਦ ਕੀਓ ਬੋਰੋ ਡਾਰ ਕੂਪ ਮਹਿੰਦੀਓ ਹਾਏ ਹਾਏ ਕਰ ਰਾ ਬੁਲਾਇਓ ਪਰਿਓ ਕੂਪ ਤੇ ਤਾਏ ਦਿਖਾਇਓ ਤਵੈ ਨਿਰਭਤ ਅਸ ਬਚਨੁ ਚਾਰੇ ਸੋ ਮੈਂ ਕਹਤ ਹੋ ਸੁਨੋ ਪਿਆਰੇ ਦੋਹਰਾ ਯਾ ਕੀ ਇਤਨੀ ਆਰ ਬਲਾ ਵਿਧਨਾ ਲਿਖੀ ਬਨਾਏ ਤਾਤੇ ਪਰ ਕੂਏ ਮਰਿਓ ਕਹਾ ਕੋ ਕਰੈ ਉਪਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 210 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਨੈ ਪਾਲੀ ਕੇ ਦੇਸ ਮੈਂ ਰੁਦਰ ਸਿੰਘ ਨਿਰਪਰਾਜ ਸੂਰਬੀਰ ਜਾ ਕੇ ਕਨੇ ਸਦਨ ਭਰੇ ਸਭ ਸਾਜ ਚਉਪਈ ਤੇਹ ਅਰਿਕ ਤੁਮ ਪ੍ਰਭਾ ਰਹਿ ਅਤ ਸੁੰਦਰਤਾ ਕਉ ਜਗ ਕਹੈ ਸ੍ਰੀ ਤੜਤਾ ਕ੍ਰਿਤ ਪ੍ਰਭ ਦੋਹਿਤਾ ਤੇਹ ਜੀਤ ਲਈ ਸਸ ਅੰਸ ਸਕਲ ਜੇ ਲੜਕਾ ਪਨ ਤਾਕੋ ਜਬ ਗਇਓ ਅੰਗ ਅੰਗ ਜੋਵਨ ਚਮਕਾਇਓ ਆਨ ਮੈਨ ਤਿਹ ਜਬੈ ਸੰਤਾਵੈ ਮੀਤ ਮਿਲਣ ਕੋ ਸਮੋ ਨਾ ਪਾਵੈ ਅੜਿਲ ਕੰਜ ਮਤੀ ਇਕ ਸਾਚਰ ਲਈ ਬੁਲਾਇ ਕੈ ਤਾਸੋ ਚਿਤ ਕੀ ਬਾਤ ਕਹੀ ਸਮਝਾਇ ਕੈ ਛੈਲ ਕੁਾਰ ਕਉ ਤੈ ਮੋਹਿ ਆਨ ਮਿਲਾਇ ਦੈ ਹੋ ਜਮਨ ਬਾਤ ਤੁਹਿ ਰੁਚੈ ਸੋ ਮੋਹ ਆਇ ਲੈ ਦੋਹਰਾ ਕੰਜ ਮਤੀ ਤੇ ਕੁਰ ਕੇ ਅਤਿ ਆਤਰ ਬੈਨ ਛੈਲ ਕੁਰ ਕੇ ਗ੍ਰਹਿ ਗਈ ਤਿਆਗ ਤੁਰਤ ਨਿਜ ਐਨ ਅੜਿਲ ਛੈਲ ਕੁਰ ਕੋ ਦਿਓ ਤੁਰਤ ਤੇ ਆਨ ਕੈ ਰਵੀ ਕੁਰ ਤੇ ਸਾਥ ਅਧਿਕ ਰੁਚ ਮਾਨ ਕੈ ਛੈਲ ਛੈਲ ਨੇ ਛਕੇ ਨਾ ਛੋਰਾ ਏਕ ਛਿਨ ਹੋ ਜਨਕ ਨਵੋ ਰਾਂਕ ਸੋ ਪਾਈ ਆਜੇਨ ਗਹਿ ਗਹਿ ਤਾ ਕੇ ਘਰੇ ਗਈ ਲਪਟਾਇ ਕੈ ਆਸਨ ਚੁੰਬਨ ਬਹੁ ਵਿਦ ਕੀਏ ਬਨਾਇ ਕੈ ਟੂਟ ਖਾਟ ਬਹੁ ਗਈ ਨਾ ਛੋਰਿਓ ਮੀਤ ਕੋ ਹੋ ਤਿਹ ਕਰ ਦਿਓ ਉਠਾਏ ਸੋ ਆਪਣੇ ਚੀਤ ਕੋ ਚਉਪਈ ਕੇਲ ਕਰ ਤਰਨੀ ਅਤ ਰਸੀ ਜਨ ਕਰ ਪ੍ਰੇਮ ਫਾਂਸ ਜਿਉ ਫਸੀ ਮਨ ਮੈਂ ਕਹਿਓ ਇਸੀ ਕੋ ਵਰਹੋ ਨਾ ਤਰਮਾਰ ਕਟਾਰੀ ਮਾਰਹੋ ਅੜਿਲ ਅਧਿਕ ਭੋਗ ਪ੍ਰੀਤਮ ਕਰ ਦਿਓ ਉਠਾਇ ਕੈ ਆਪ ਸੋਏ ਆਂਗਣ ਰਹੀ ਖਾਟ ਡਸਾਇ ਕੈ ਚਮਕ ਠਾੜ ਉਠ ਪੀ ਪਿਤ ਆਇਓ ਜਾਨ ਕਰ ਹੋ ਅਧਿਕ ਰੋਏ ਗਿਰ ਪਰੀ ਤੌਣ ਹੀ ਖਾਟ ਤਰ ਰਾਜਾ ਬਾਦ ਚਉਪਈ ਤਾਹੇ ਤਬੈ ਪੂਛਿਓ ਨਿਰਪਿਆਈ ਕਿਉ ਰੋਵਤ ਦੁਹਿਤਾ ਸੁਖਦਾਈ ਜੋ ਆਗਿਆ ਮੋਹਿ ਦੇਹੁ ਸੋ ਕਰਹੁ ਤੈ ਕੋ ਪੀ ਜਿਹ ਪਰ ਤਿਹ ਹੋ ਸੁਤਾ ਬਾਜ ਸੋਵਤ ਹੁਤੀ ਸੁਪਨ ਮੋਇ ਭਇਓ ਜਾਨ ਘਰਾਵ ਰਾਂਗ ਕੋ ਦਇਓ ਹਉ ਨਹਿ ਜੋਗਿ ਹੁਤੀ ਪਿਤਤਾ ਕੇ ਤੈ ਗ੍ਰਹਿ ਦਇਓ ਸੁਪਨ ਮੈਂ ਜਾ ਕੇ ਹਿੰਦੋਰਾ ਜਾਨ ਕੇ ਆਗ ਜਰਾਇ ਕੈ ਲਈ ਭਾਮ ਰਹਿ ਸਾਥ ਬਹਾ ਪਕਰ ਪਿਤ ਤਿਹ ਦਈ ਸੁਤਾ ਦਾਨ ਕਰਿ ਮਾਤ ਸੋਰਠਾ ਮੈਂ ਤੇ ਹੁਤੀ ਨਾ ਜੋਗ ਜਾ ਕੋ ਮੋਹਿ ਰਾਜੈ ਦਿਓ ਤਾਂ ਤੇ ਭਈ ਸੋ ਸੋਗ ਰੋਵਤ ਹੋ ਪਰ ਜਲ ਚਖਨ ਚਉਪਈ ਅਬ ਮੋਰੇ ਪਰਮੇਸ਼ਰੋਹੂ ਭਲਾ ਬੁਰਾ ਭਾਖੋ ਜਨ ਕੋ ਪ੍ਰਾਨਨ ਲਗਤ ਤਵਨ ਕੋ ਬਰ ਹਉ ਨਾ ਤਰਿ ਮਾਰ ਕਟਾਰੀ ਮਰ ਹਉ ਦੋਹਰਾ ਸੁਪਨ ਵਿਖੈ ਮਾਤਾ ਪਿਤਾ ਜਿਹ ਮੋਇ ਦਿਓ ਸੁਧਾਰੇ ਮਨ ਬਚ ਕਰਮ ਕਰ ਕੈ ਪਈ ਮੈਂ ਤਾਹੀ ਕੀ ਨਾਰੇ ਡਿਲ ਕਹਿ ਮਰਹੁ ਬਿਖਾਇ ਕੇ ਵਾਹੀ ਕਉ ਬਰਉ ਬਿਨ ਦੇਖੇ ਮੁਖਨਾਥ ਕਟਾਰੀ ਹਨ ਮਰਉ ਕਹਿ ਮੋ ਕਹੁ ਵਾਦੀ ਜੈ ਅਬੈ ਬੁਲਾਇ ਕਹਿ ਹੋ ਨਾਤ ਰਹਮਰੀ ਆਸਾ ਤਜਹੁ ਬਨਾਇ ਕਹਿ ਕਹਿ ਕਹਿ ਐਸੇ ਬਚਨ ਮੂਰਛ ਨਾ ਹੋਇ ਗਰੀ ਜਨ ਪ੍ਰਹਾਰ ਜਮ ਧਰ ਕੇ ਕੀਏ ਬਿਨਾ ਮਰੀ ਆਨ ਪਿਤਾ ਤਹਿ ਲਿਓ ਗਰੇ ਸੋ ਲਾਇ ਕਹਿ ਹੋ ਕੁਾਰ ਕੁਾਰ ਕਹਿ ਧਾਏ ਪਈ ਦੁਖ ਪਾਏ ਕਹਿ ਜੋ ਸੁਪਨੇ ਤੈ ਬਰਿਓ ਸੋ ਹਮੈ ਬਤਾਈਐ ਕਰੀਐ ਵਹਿ ਉਪਾਇ ਮਨੈ ਸੁਖ ਪਾਈਐ ਬਹੁ ਧਿਰ ਦ੍ਰਿਗਣ ਪਸਾਰ ਪਿਤਾ ਕੀ ਔਰ ਚਹੈ ਕਛ ਕਹਵੇ ਕੋ ਭਈ ਗਈ ਨਾ ਤਾਹੇ ਕਹੈ ਕਰਤ ਕਰਤ ਬਹੁ ਚਿਰ ਲੋ ਬਚਨ ਸੁਨਾਇਓ ਛੈਲ ਕੁਾਰ ਕੋ ਸਭਿਨ ਨਾਮ ਸੁਨਾਇਓ ਸੁਪਨ ਵਿਖੈ ਪਿਤ ਮਾਤ ਸੋ ਮੋਹਿ ਜਾ ਕੋ ਦਿਓ ਹੋ ਵਹਿ ਆਪਨੋ ਨਾਥ ਮਾਨ ਕੈ ਮੈ ਲਿਓ ਚੋਪਈ ਤੰਨੇ ਤਨ ਤਵ ਰਾਵ ਉਚਾਰਿਓ ਏ ਪਾਤੀ ਪ੍ਰਤਾ ਸੁਤਾ ਵਿਚਾਰਿਓ ਜੋ ਇਹ ਚਹੈ ਵਹਿ ਇਹ ਦੀਜੈ ਤੇ ਕਰ ਰਾਵ ਰਾਂਕ ਤੇ ਲੀਜੈ ਨਿਰਪਵਰ ਭੂਲ ਤਮਨ ਕਹਿ ਲਿਓ ਛੋਰ ਭੰਡਾਰ ਅਮਿਤ ਤਨ ਦਿਓ ਰੰਕੋ ਤੋ ਰਾਜਾ ਵਹਿ ਗਇਓ ਲੇਤ ਸੁਤਾ ਰਾਜਾ ਕੀ ਭਇਓ ਅੜਿਲ ਛੈਲ ਕੁਾਰ ਕੋ ਨਿਰਪਵਰ ਲਿਓ ਬੁਲਾਇ ਕੈ ਬੇਦ ਵਿਧਨ ਸੋ ਦੋਇਤਾ ਦਈ ਬਨਾਇ ਕੈ ਛੈਲ ਛੈਲਨੀ ਏ ਛਲ ਛਲਿਓ ਸੁਧਾਰ ਕਰ ਹੋ ਭੇਦ ਨਾ ਕਿਨਹੂ ਮੂਰਖ ਸਮਝੋ ਚਿਤ ਧਾਰੇ ਦੋਹਰਾ ਇਹ ਛਲ ਸੋ ਤੇ ਛੈਲਣੀ ਛੈਲ ਭਰਿਓ ਸੁਖ ਪਾਏ ਮੁਖ ਬਾਏ ਸਭ ਕੋ ਰਹਿਓ ਲਹਿਓ ਨਾ ਭੇਦ ਬਨਾਏ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਦੋਇ ਸਹਿ 11 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ